ਕਵਨ ਸੂ ਅਖਰ ਕਵਨ ਗੁਣ ਕਵਨ ਸੂ ਬਣਿਆ ਮੰਤ ਕਵਨ ਸੂ ਵੇਸੋ ਕਰੀ ਜਿਸ ਵਸ ਆਵੇ ਕੰਤ ਕਵਨ ਸੂ ਅਖਰ ਕਵਨ ਗੁਣ ਕਵਨ ਸੂ ਬਣਿਆ ਮੰਤ ਕਵਨ ਸੂ ਬਣਿਆ ਮੰਤ ਅਖਰ ਜਿਹੜਾ ਹੈਗਾ ਜਰਾ ਰੋਗ ਤੋਂ ਰਹਿਤ ਹੈ ਜਿਹੜਾ ਉਹ ਕੌਣ ਹੈ ਕਵਨ ਗੁਣ ਉਹਦੇ ਗੁਣ ਕਿਹੜੇ ਕਿਹੜੇ ਨੇ ਉਸ ਕੀ ਗੁਣ ਨੇ ਕਵਣ ਸੋ ਮਣੀਆਂ ਮਨ ਅਖਰ ਦੇ ਗੁਣ ਕੀ ਨੇ ਇਹਦੀ ਜੋਤ ਦੇ ਗੁਣ ਕੀ ਨੇ ਇੱਕ ਤਾਂ ਜਾਤ ਹੋ ਗਈ ਨਾ ਸਰੀਰ ਤਾਂ ਜਰਾ ਰੋਗ ਤੋਂ ਗ੍ਰਸਤ ਹੈ ਜਰਾ ਰੋਗ ਤੋਂ ਗ੍ਰਸਤ ਹੈ ਉਹ ਸਰੀਰ ਮਾਇਆ ਦਾ ਪ੍ਰਾਣੀ ਹੁੰਦੀ ਹੈ ਝੂਠ ਦਾ ਪ੍ਰਾਣਾ ਹੁੰਦਾ ਸੱਚ ਪ੍ਰਾਣਾ ਨਹੀਂ ਹੁੰਦਾ ਜਿਹੜਾ ਸਤ ਸਰੂਪ ਹੈ ਜੀਵ ਆਤਮਾ ਉਹ ਕੀ ਹੈ ਉਹਦੇ ਕੀ ਲੱਛਣ ਨੇ ਕੀ ਗੁਣ ਨੇ ਹਾਂ ਕਬਨ ਸੋ ਬਣਿਆ ਮੰਤ ਬਣਿਆ ਮੰਤਰ ਕੀ ਹੈ ਉਹ ਉਹ ਮੰਤਰ ਜੀ ਤੇ ਸਾਰੇ ਰਤਨ ਵਿਵਹਾਰ ਕਰ ਬਣਿਆ ਹੁੰਦਾ ਰਤਨ ਵਿਵਹਾਰ ਬਾਣ ਕਾਲਾ ਮੰਤਰ ਕਿਹੜਾ ਹੈ ਗੁਰਬਾਣੀ ਉਹ ਹੈ ਵੈਸੇ ਤਾਂ ਬਣਿਆ ਮੰਤ ਸਭੋਸ ਬਣਿਆ ਮੰਤ ਵਿੱਚ ਉਹਦੀ ਜਾਣਕਾਰੀ ਹੈ ਅਖਰ ਦੀ ਜਾਣਕਾਰੀ ਅਖਰ ਦੇ ਗੁਣਾਂ ਦਾ ਜਾਣਕਾਰੀ ਉਹ ਬਣਿਆ ਮੰਤਰ ਵਿੱਚ ਹੈ ਹਾਂ ਕਵਣ ਸੂ ਵੇਸੋ ਹੋ ਕਿਹੜਾ ਬੜੀਆਂ ਮੰਤ ਕਿਹੜਾ ਬਹੁਤ ਸਾਰੇ ਗ੍ਰੰਥ ਲਿਖੇ ਪਏ ਨੇ ਬਹੁਤ ਕੁਝ ਲਿਖਿਆ ਪਿਆ ਉਹਨਾਂ ਜੋ ਆਪਾਂ ਦੇਖਣਾ ਵੀ ਕਿਹੜਾ ਸਾਰੇ ਧਰਮ ਦੇ ਲੋਕਾਂ ਨੇ ਕੋਈ ਵੀ ਨਹੀਂ ਕਹਿੰਦਾ ਸਾਡੀ ਕੁਰਾਨ ਉਹ ਕਹਿੰਦਾ ਸਾਡੀ ਕੁਰਾਨ ਵਰਗੀ ਕੋਈ ਚੀਜ਼ ਨਹੀਂ ਉਹ ਕੋਈ ਕਹਿੰਦਾ ਸਾਡਾ ਇਹਦੇ ਵਰਗਾ ਕੋਈ ਚੀਜ਼ ਨਹੀਂ ਕੋਈ ਕਹਿੰਦਾ ਗੀਤਾ ਵਰਗੀ ਕੋਈ ਚੀਜ਼ ਨਹੀਂ ਹੁਣ ਕੌਣ ਪਛਾਣੇ ਕਿਵੇਂ ਪਤਾ ਲੱਗਿਆ ਵੀ ਬਣਿਆ ਮੰਤ ਕਿਹੜਾ ਸਾਰਿਆਂ ਨੂੰ ਹਾਂ ਕਬਰ ਸੁ ਬੇਸੋ ਹੋਂਕਰੀ ਜਿਤ ਬਸ ਆਵੇ ਕੰਤ ਭੇਸ ਬਥੇਰੇ ਬਣਾਏ ਹੋਏ ਨੇ ਪਰ ਕਹਿੰਦਾ ਮੈਂ ਬੇਸ ਕਿਹੜਾ ਕਰਾਂ ਭੇਸ ਨਹੀਂ ਕਿਹਾ ਹੋਇਆ ਫਿਰ ਕਬਰ ਸੁ ਬੇਸੋ ਕਰੀ ਮੈਂ ਕਿਹੜਾ ਬੇਸ ਬਣਾਵਾਂ ਜਿਤ ਬਸ ਆਵੇ ਕੰਤ ਜਿਤ ਬਸ ਆਵੇ ਕੰਤ ਜਿਹਦੇ ਨਾਲ ਮੇਰੀ ਅੰਤਰਾਤਮਾ ਨਾ ਮੇਰਾ ਮਨ ਹੈ ਇਹ ਬਸ ਵਿੱਚ ਆ ਜਾਵੇ ਕੰਤ ਤਾਂ ਪਹਿਲਾਂ ਮਨ ਹੈ ਕੰਤ ਹੈ ਪਹਿਲੀ ਸਟੇਜ ਵਿੱਚ ਇਹ ਪਰਮੇਸ਼ਰ ਨੂੰ ਬਚ ਕਰਨ ਲੱਗੇ ਉਹਨਾਂ ਨੇ ਇਹਦੇ ਵਿੱਚ ਪਰਮੇਸ਼ਰ ਨਹੀਂ ਆ ਜਦੋਂ ਕਵਣ ਕਵਣ ਸਵਾਲ ਪੁੱਛੇ ਨੇ ਉਦੋਂ ਮਨ ਇਕੰਤ ਬਣਿਆ ਹੋਇਆ ਮਨਮੁਖੀ ਹੈ ਨਾ ਜਾਂ ਮਨਮੁਖੀ ਇਕੰਤ ਹੈ ਮਨ ਇਹ ਬਸ ਚਾ ਜਵੇ ਨਾ ਤੂੰ ਆਵੇਂ ਬਸ ਕਿਤੇ ਵੇਦ ਪੜਾ ਹੋਇਆ ਨਾ ਤੂੰ ਆਵੇਂ ਬਸ ਤੇ ਸੁਣਾਈਆ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਨੂੰ ਬਸ ਕਰਨ ਵਾਸਤੇ ਸਭ ਕੁਝ ਕਰ ਲਿਆ ਉਹਨਾਂ ਨੂੰ ਵਾਸਤ ਕਰਨਾ ਕਿਵੇਂ ਹੋਵੇ ਬਸ ਇਹ ਕੰਤ ਹਾਂ ਜਿੰਨਾ ਚਿਰ ਮਨ ਕੰਤ ਹੈ ਉਹਨਾਂ ਚਿਰ ਦੁਹਾਗਣ ਉਹਨਾਂ ਚਿਰ ਦੁਹਾਗਣ ਇਹ ਨੜੜਾ ਨਾ ਜੇ ਜਾਣਾ ਸੋ ਨੜੜਾ ਥੋੜਾ ਮਾਨ ਕਰੀ ਹਾਂ